ਮੰਨੇ ਕੀ ਗਤੀ ਕਹੀ ਨਾ ਜਾਏ ਇਹ ਤਾਂ ਆਪ ਸੁਣਨ ਦੀ ਗੱਲ ਇਹ ਤਾਂ ਸਿਰਫ ਸੁਣਨ ਦੀਆਂ ਗੱਲਾਂ ਨੇ ਪਰ ਜੇ ਮੰਨ ਲਵੇ ਸੁਣ ਕੇ ਫਿਰ ਕਹਿੰਦੇ ਉਹਦੇ ਵਾਸਤੇ ਅਸੀਂ ਬੋਲ ਨਹੀਂ ਸਕਦੇ ਉਹਦੇ ਵਾਸਤੇ ਨਹੀਂ ਕੁਝ ਬੋਲ ਸਕਦੇ ਮੰਨਣ ਵਾਸਤੇ ਵਾਲੇ ਵਾਸਤੇ ਚੁੱਪ ਹੈ ਮੰਨਣ ਵਾਲਾ ਸਾਡੇ ਦੇ ਤੋਂ ਪਰੇ ਹੈ ਬੋਲਣ ਦੇ ਰੇਂਜ ਤੋਂ ਹੀ ਪਰੇ ਸੁਣਨ ਵਾਲੇ ਵਾਸਤੇ ਕੁਝ ਕਹਿਤਾ ਮੰਨਣ ਵਾਲੇ ਵਾਸਤੇ ਕੀ ਕਹੀਏ ਮੰਨੇ ਕੀ ਗੱਲ ਉਹਦੀ ਅਵਸਥਾ ਕੀ ਹੋ ਜੂ ਕੱਲ ਹੋ ਜੂ ਕਿਵੇਂ ਹੋ ਜੂ ਕਿੰਨੀ ਛੇਤੀ ਹੋ ਜੂ ਕਿੰਨੀ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਉਹਦੇ ਬਾਰੇ ਨਹੀਂ ਕੁਝ ਕਹਿ ਸਕਦਾ ਜੇ ਕੋਈ ਕਹੇ ਪਿੱਛੇ ਪੁੱਛਦਾ ਜਿਹੜਾ ਵੀ ਕੁਝ ਕੋਈ ਕਹੂਗਾ ਲੈ ਤੂੰ ਤਾਂ ਜੋ 2.5 ਸਾਲ ਵੀ ਨਹੀਂ ਹੋਇਆ 20 ਸਾਲ ਦਾ ਤੈਨੂੰ ਕਿਵੇਂ ਦੇ ਦੀ ਇਹ ਸਭ ਝੂਠ ਹੈ ਪਖੰਡ ਹੈ ਕਹਿਤਾ ਨਾ ਇਹ 20 ਸਾਲ ਦਾ ਤੂੰ 2.5 ਸਾਲ ਦਾ ਕਹਿਤਾ ਨਾ ਮੰਨੇ ਕੀ ਗੱਲ ਸਾਥ ਤੂੰ ਤਾਂ ਸਾਥ ਮੰਨ ਲਿਆ ਉਹਨੇ ਪਿੱਛੇ ਪਛਤਾਏ ਇੱਥੇ ਨਹੀਂ ਗਿਆ ਤੇ ਮੰਨਣ ਤੇ ਡਿਪੈਂਡ ਕਰਦਾ ਕਾਗਜ਼ ਕਲਮ ਨਾਲ ਲਿਖਣ ਹਾਰ ਐਸਾ ਕੋਈ ਕਾਗਜ਼ ਨਹੀਂ ਕਲਮ ਨਹੀਂ ਕੋਈ ਲਿਖਣ ਵਾਲਾ ਨਹੀਂ ਜਿਹੜਾ ਨੂੰ ਲਿਖ ਕੇ ਦੇ ਦੇਵੇ ਭਾਈ ਕਿੰਨਾ ਚਿਰ ਨੂੰ ਪਹੁੰਚ ਜਾਏਗਾ ਤੇਰੀ ਅਵਸਥਾ ਕਿੱਥੇ ਜਾ ਕੇ ਕੀ ਹੋ ਜੂਗੀ ਕੀ ਪਤਾ ਕੁਝ ਨਹੀਂ ਕਹਿ ਸਕਦਾ ਉਹਦੇ ਮੰਨਣ ਤੇ ਡਿਪੈਂਡ ਕਰ ਜੇ ਮੰਨਣਾ ਬੰਦ ਕਰਤਾ ਫਿਰ ਜੇ ਮੰਨਣ ਤੋਂ ਮੁੱਕਰ ਗਿਆ ਜਾਂ ਜੇ ਥੋੜਾ ਮੰਨਦਾ ਕੱਲ ਨੂੰ ਨਹੀਂ ਮੰਨਣ ਲੱਗ ਗਿਆ ਫਿਰ ਇਹ ਉਹਦੇ ਮੰਨਣ ਤੇ ਹੀ ਖੜੀ ਹੈਗਾ ਦੂਏ ਤੇ ਕਿਸੇ ਤੇ ਨਹੀਂ ਖੜੀ ਕੋਈ ਅੰਦਾਜ਼ਾ ਨਹੀਂ ਉੱਤੇ ਲਾ ਸਕਦਾ ਉਹਦੇ ਮੰਨਣ ਤੇ ਗੱਲ ਕਿੰਨੇ ਉਹ ਸਟਰੋਂਗਲੀ ਮੰਨਦਾ ਹੈ ਕਿੰਨੀ ਉਹ ਢਿੱਲ ਹੈ ਉਹਦੇ ਮੰਨਣ ਤੇ ਕਾਗਜ਼ ਕਲਮ ਨਾ ਲਿਖਣਾ ਨਾ ਕੋਈ ਲਿਖ ਕੇ ਦੇ ਸਕਦਾ ਗੱਲ ਨੂੰ ਨਾ ਕੋਈ ਅਸਰ ਕਾਗਜ਼ ਹੈ ਨਾ ਕੋਈ ਕਲਮ ਮੰਨੇ ਕਾ ਬਹਿ ਕਰਨ ਵਿਚਾਰ ਬਸ ਮੰਨਣ ਦੀ ਗੱਲ ਨੂੰ ਤਾਂ ਆਪਾਂ ਵਿਚਾਰ ਕਰ ਸਕਦੇ ਵਿਚਾਰ ਕਰ ਸਕਦੇ ਵਿਚਾਰ ਇਹ ਹੈ ਭਾਈ ਜੇ ਮੰਨਦਾ ਰਹੂਗਾ ਤਾਂ ਪਹੁੰਚ ਜੂਗਾ ਤੇ ਗਿਆ ਉਹਨਾਂ ਜਿਹੜਾ ਮੰਨਦਾ ਹੈ ਉਹਦੇ ਰਾਜ ਦਾ ਰੁਕਾਵਟ ਨਹੀਂ ਹੁੰਦਾ ਬਸ ਇਹ ਗੱਲ ਜਿੰਨਾ ਜਰ ਮੰਨਦਾ ਰਾਜ ਰੁਕਾਵਟ ਨਹੀਂ ਇਹ ਗੱਲ ਕਹਿ ਸਕਦੇ ਆ ਤੂੰ ਬਾਹਰ ਕਿੰਨੀ ਛੇਤੀ ਰਾਤ ਐ ਕਰ ਲੂਗਾ ਇਹ ਕਿਤੇ ਜਾ ਕੇ ਦੋ ਚਾਰ ਦਿਨ ਦਾ ਪੜਾ ਕਰ ਲਿਆ ਉਹਨੇ ਕੋਈ ਹਾਲਾਤ ਇਹ ਜਿਹੇ ਆ ਗਏ ਐਸਾ ਨਾਮ ਨਿਰੰਜਨ ਹੋਏ ਐਸਾ ਨਾਮ ਨਿਰੰਜਨ ਹੋਏ ਨਿਰੰਜਨ ਦਾ ਨਾਮ ਐਸਾ ਹੈ ਜਦ ਪ੍ਰਗਟ ਹੁੰਦਾ ਹੈ ਉਹਦੇ ਵਾਸਤੇ ਜਿਹਦੇ ਜਿਹਦੇ ਅੰਦਰ ਨਿਰੰਜਨ ਦਾ ਨਾਮ ਪ੍ਰਗਟ ਹੋ ਗਿਆ ਨਾ ਜਿਹਨੇ ਨਾਮ ਦਾ ਦਰਸ਼ਨ ਕਰ ਲਿਆ ਐਸਾ ਜੇ ਕੋ ਮਨ ਜਾਣੇ ਮਨ ਕੋ ਬਾ ਜਿਹੜਾ ਮੰਨਦਾ ਜਿਹੜਾ ਉਹ ਜਿਹਦੇ ਅੰਦਰ ਪੈਦਾ ਹੁੰਦਾ ਉਹੀ ਜਾਣਦਾ ਉਹਦੇ ਉਹ ਦੱਸਿਆ ਨਹੀਂ ਜਾਂਦਾ ਉਹਦੀ ਹਾਲਤ ਜਿਹਦੇ ਅੰਦਰ ਉਹ ਗਿਆਨ ਸਮਝ ਆਉਂਦੀ ਹੈ ਉਹਦੀ ਹਾਲਤ ਕੀ ਹੁੰਦੀ ਹੈ ਕੀ ਇਹ ਜੋ ਉਹਨੂੰ ਆਨੰਦ ਆਉਂਦਾ ਉਹ ਉਹੀ ਜਾਣਦਾ ਜਿਹੜਾ ਜਿਹਦੇ ਨਾਲ ਵਾਪਰਦਾ ਜਿਹਦੇ ਨਾਲ ਵਾਪਰਦਾ ਉਸ ਨੂੰ ਪਤਾ ਹੈ ਜਿਹਨੇ ਕੋ ਕਬੀਰ ਜਿੰਨ ਦਿਆ ਪਲੀਤਾ ਤਿੰਨ ਤੈਸੀ ਚੱਲ ਦੇਖੀ ਉਹ ਤਾਂ ਜਿਹੜੀ ਚੱਲ ਕੋਨੇ ਦੇਖੀ ਆ ਬਸ ਉਹੀ ਜਾਣਦਾ ਹੈ ਪਲੀਤਾ ਦੇਤਾ ਦੇਤਾ ਸਭ ਕੋ ਭੁਗਤਾ ਨੇ ਆਪਣਾ ਸਭ ਕੁਝ ਜਾਣਦਾ ਤਨ ਮਨ ਤਨ ਸਭ ਭੁਗਤਾ ਮਾਇਆ ਸਾੜਦੀ ਵਜੂਦ ਸਾੜਦਾ ਤੇ ਤੈਸੀ ਚੱਲ ਜਦੋਂ ਬੱਬ ਚੱਲਦਾ ਤਾਂ ਵਜਦਾ ਕੀ ਹੈ ਵਜਦੇ ਨੇ ਟੁਕੜੇ ਵਾਲਦੇ ਸਰੀਰ ਦੇ ਹੋਰ ਕੀ ਵਜਦਾ